ਆਕਾਸ਼ਵਾਣੀ ਬਾਜ ਦਤ ਪ੍ਰਤ ਪਾਧਰੀ ਛੰਦ ਗੁਰਹੀਨ ਮੁਗਤ ਨਹੀਂ ਹੋਤ ਦਤ ਤੋਏ ਕਹੋ ਬਾਤ ਸੁਨ ਬਿਮਲ ਮਤ ਗੁਰ ਕਰਹਿ ਪ੍ਰਥਮ ਤਵ ਹੋਏ ਮੁਗਤ ਕਹਿ ਦੀਨ ਕਾਲ ਤੇ ਜੋਗ ਜੁਗਤ ਬਹੁ ਭਾਂਤ ਦਤ ਦੰਡਵਤ ਕੀਨ ਆਸਾ ਵਿਰਹਿਤ ਹਰ ਕੋ ਅਧੀਨ ਬਹੁ ਭਾਂਤ ਜੋਗ ਸਾਧਨਾ ਸਾਧ ਆਦਗ ਜੋਗ ਮਹਿਮਾ ਆਗਾਦ ਤਮ ਨਮਸਕਾਰ ਕਰ ਦਤ ਦੇਵ ਚਰੰਤ ਪਰਮ ਉਸਤਤਿ ਆਪੇਵ ਜੋਗੀਨ ਜੋਗ ਰਾਜ ਹਨ ਰਾਜ ਅਨਭੂਤ ਅੰਗ ਜਾਤਾ ਵਿਰਾਜ ਜਲ ਥਲ ਬਿਆਲ ਜੇ ਤੇਜ ਏਕ ਗਾਵੰਤ ਜਾਸ ਮੁਨਿ ਗਨ ਅਨੇਕ ਜੇ ਨੇਤ ਨੇਤ ਪਾਖੰਤ ਨਿਗਮ ਤੇ ਆਦ ਅੰਤ ਮੱਧਾ ਅਗੰਮ ਜੇ ਏਕ ਰੂਪ ਕਿੰਨੇ ਅਨੇਕ ਭੂਮੀ ਆਕਾਸ਼ ਕਿੰਨੇ ਵਿਵੇਕ ਜਲ ਬਾਥਲੇ ਥਲੇ ਸਭ ਠੌਰ ਜਾਨ ਅਨਭੈ ਅਜੋਨ ਅਨ ਆਸਮਾਨ ਪਾਵਨ ਪ੍ਰਸਿੱਧ ਪਰਮੰ ਪੁਨੀਤ ਆਜਾਨ ਬਾਹੁ ਅਨਭਉ ਅਜੀਤ ਪਰਮੰ ਪ੍ਰਸਿੱਧ ਪੂਰਨ ਪੁਰਾਨ ਰਾਜਾਨ ਰਾਜ ਭੋਗੀ ਮਹਾਨ ਅੰਥੇ ਜਿਤੇ ਜਨ ਭੈ ਪ੍ਰਕਾਸ਼ ਖੜਗਨ ਸਪਨ ਪਰਮੰ ਪ੍ਰਭਾਸ ਆਭਾ ਅਨੰਤ ਬਰਨੀ ਨਾ ਜਹਾਏ ਫਿਰ ਫਿਰੋ ਸਰਬ ਮਤਿ ਕੋ ਚਲਾਏ ਸਭ ਹੂ ਬਖਾਣ ਜੇ ਨੇਤ ਨੇਤ ਕਲੰਕ ਰੂਪ ਆਭਾ ਅਮੇਤ ਸਰਬੰਗ ਸਮ੍ਰਿਧ ਜੇ ਪਾਣ ਲਾਗ ਜੇ ਨਾਮ ਲੈ ਸਭ ਪਾਪ ਭਾਗ ਗੁਣਸੀਲ ਸਾਤਾ ਕੋ ਸੁਭਾਏ ਬਿਨਤਾ ਸਰਨੈ ਕੋ ਉਪਾਏ ਦੀਨਨ ਉਧਾਰਨ ਜਾਸਬਾਨ ਕੋ ਕਹੋ ਕੈਸੇ ਹੀ ਲੇਤਮਾਨ ਅਕਲੰਕ ਰੂਪਨ ਛਿਦ ਤੇਜ ਆਸਨ ਅਡੋਲ ਸੁਭ ਸੁਭਰ ਸੇਜ ਅਨਗਣਤ ਜਾਸ ਗੁਣ ਮਧ ਸੋਭ ਲਗ ਸਤਰ ਮਿੱਤਰ ਜੇ ਰਾਤ ਲੋਭ ਜੇ ਸਤਰ ਮਿੱਤਰ ਸਮ ਏਕ ਜਾਨ ਉਸਤਤੀ ਨਿੰਦ ਜੇ ਏਕ ਮਾਨ ਆਸਨ ਅਡੋਲ ਛਿਜ ਰੂਪ ਪਰਮੰਗ ਪਵਿੱਤਰ ਪੂਪਾਨ ਭੂਪ ਜੇ ਬਾਸਧਾਨ ਖਗ ਉਦ ਸੋਹੇ ਅਵਲੋਕ ਦਈ ਤਿਆਰ ਦੇਵ ਮੋਹੇ ਬਿਨ ਬੈਰ ਰੂਪ ਅਨਪਵ ਪ੍ਰਕਾਸ਼ ਅਨਛੇ ਜਗਾਤ ਨੇ ਦਿਨ ਨਿਰਾਸ ਦੁਤਿਆਦ ਤੇ ਕੈ ਸਮਾਨ ਖੜਗਣ ਸੁਪਨ ਸਭ ਵਿਦ ਨਿਧਾਨ ਸੋਭਾ ਬਹੁ ਤਨ ਜਾ ਸੋਗ ਦੁਤ ਦੇਖ ਜਛ ਗੰਧਰਬ ਲੋਭ ਅਨਪੰਗ ਅੰਗ ਅਨਪਵ ਪ੍ਰਕਾਸ਼ ਪਸਰੀ ਜਗਤ ਜਿਹ ਜੀਵ ਰਾਸ ਕਿੰਨੇ ਸੋ ਜੀਵ ਜਲ ਥਲ ਅਨੇਕ ਅੰਥੈ ਸਮੇ ਹੁਨ ਰੂਪ ਏਕ ਜੇ ਛੁਆ ਨੈਕ ਨਹੀਂ ਕਾਲ ਜਾਲ ਅੰਛੈ ਸਕਾ ਪਾਪ ਨਹੀਂ ਕੌਣ ਕਾਲ ਆ ਛਿਜ ਤੇ ਜਨ ਭੂਤ ਗਾਤ ਏਕੈ ਸਰੂਪ ਨਿਸ ਦਿਨ ਪ੍ਰਭਾਤ ਏ ਪਾਂ ਦਤ ਅਸਤੋਤਰ ਪਾਠ ਮੁਖ ਪੜਤ ਅਛ ਗਇਓ ਪਾਪ ਨਾਠ ਕੋ ਸਕੈ ਬਰਨ ਮਹਿਮਾ ਅਪਾਰ ਸੰਖੇਪ ਕੀਨਤਾ ਤੇ ਉਚਾਰ ਜੇ ਕਰੈ ਪੱਤਰ ਕਾਸਪੀ ਸਰਬ ਲਿਖੇ ਗਣੇਸ਼ ਕਰ ਕੈ ਸੋ ਗਰਬ ਮਸ ਸਰਬ ਸਿੰਧ ਲੇਖਨ ਬਨੇਸ ਨਹੀਂ ਤਦਬ ਅੰਤ ਕਹਿ ਸਕੈ ਸੇਸ ਜੋ ਕਰੈ ਬੈਠ ਬ੍ਰਹਮਾ ਉਚਾਰ ਨਹੀਂ ਤਦਬ ਤੇਜ ਪਾਇ ਅੰਤ ਪਾਰ ਮੁਖ ਹੰਸ ਨਾਮ ਫਣ ਪਤ ਰਣੰਤ ਨਹੀਂ ਤਦਬ ਤਾਸ ਪਾਇ ਅੰਤ ਅੰਤ ਨਿਸ ਦਿਨ ਜਪੰਤ ਸਨ ਕੰਸਨਾਤ ਨਹੀਂ ਤਦਬ ਤਾਸ ਸੋਭਾ ਨਿਰਾਤ ਮੁਖ ਚਾਰ ਵੇਦ ਕਿੰਨੇ ਵਿਚਾਰ ਤਜ ਗਰਭ ਨੇਤ ਨੇਤਾ ਉਚਾਰ ਸੇਵ ਸਾਂਸ ਬਰਖ ਲੋ ਜੋਗੀਨ ਤਜ ਨੇਹ ਗੇਹ ਬਨਵਾਸ ਲੀਨ ਬਹੁ ਕੀਨ ਜੋਗ ਤਹ ਬਹੁ ਪ੍ਰਕਾਰ ਨਹੀਂ ਤਦ ਵਿਤਾਸ ਲੈ ਸਕਾ ਪਾਰ ਜੇ ਏਕ ਰੂਪ ਅਨਕੰਗ ਪ੍ਰਕਾਸ਼ ਅਭਿਅਕਤ ਤੇਜ ਨਿਸ ਦਿਨ ਉਦਾਸ ਆਸਨ ਅਡੋਲ ਮਹਿਮਾ ਭੰਗ ਅਨਭਵ ਪ੍ਰਕਾਸ਼ ਸੋਭਾ ਸੁਰੰਗ ਜੇ ਸਤਰ ਮਿੱਤਰ ਏਕੈ ਸਮਾਨ ਅਭਿਅਕਤ ਤੇਜ ਮਹਿਮਾ ਮਹਾਨ ਜੇ ਆਦ ਅੰਤ ਏਕੈ ਸਰੂਪ ਸੁੰਦਰ ਸੁਰੰਗ ਜਗ ਕਰੇ ਰੂਪ ਜੇ ਰਾਗ ਰੰਗ ਨਹੀਂ ਰੂਪ ਰੇਖ ਨਹੀਂ ਨਾਮ ਠਾਮ ਅਨਭਵ ਅਪੇਖ ਆ ਜਾਨ ਬਾਹੇ ਅਨਭਵ ਪ੍ਰਕਾਸ਼ ਆਭਾ ਅਨੰਤ ਮਹਿਮਾ ਸੁਵਾਸ ਕਈ ਕਲਪ ਜੋਗ ਜਿਨ ਕਰਤ ਬੀਤ ਨਹੀਂ ਤਉ ਧਰ ਗਏ ਚੀਤ ਮਨ ਮਨ ਅਨੇਕ ਗੁਣ ਗਨ ਮਹਾਨ ਬਹੁ ਕਸ਼ਟ ਕਰਤ ਨਹੀਂ ਤਰਤ ਧਿਆਨ ਜੇ ਏਕ ਰੂਪ ਕਿੰਨੇ ਅਨੇਕ ਅੰਤੈ ਸਮੇਯ ਹੁਨ ਭੈ ਏਕ ਕਈ ਕੋਟ ਜੰਤ ਜੀਵਨ ਉਪਾਏ ਫਿਰ ਅੰਤ ਲੇਤ ਆਪੈ ਮਿਲਾਏ ਜਿਹ ਜਗਤ ਜੀਵ ਸਭ ਪਰੇ ਸਰਨ ਮਨ ਮਨ ਅਨੇਕ ਜਿਹ ਜਪਤ ਚਰਨ ਕਈ ਕਲਪ ਬੀਤ ਤੇ ਕਰਤ ਧਿਆਨ ਕਾਹੂ ਨਾ ਦੇਖ ਤੇ ਬਿਦਿਮਾਨ ਆਭਾ ਅਨੰਤ ਮਹਿਮਾ ਅਪਾਰ ਮਨ ਮਨ ਮਹਾਨ ਆਤੀ ਉਦਾਰ ਆਛਿਜ ਤੇ ਸੂਰਤਵ ਅਪਾਰ ਨਹੀਂ ਸਕਤ ਬੁੱਧ ਕਰ ਕਾ ਵਿਚਾਰ ਜਿਹ ਆਦੰਤ ਹੈ ਸਰੂਪ ਸੋਭਾ ਭੰਗ ਮਹਿਮਾ ਅਨੂਪ ਜਿਹ ਕੀਮ ਜੋਤ ਉਦੋਤ ਸਰਬ ਜਿਹ ਹਤਿਓ ਸਰਬ ਗਰਬੀਨ ਗਰਬ ਜਿਹ ਗਰਭਵੰਤ ਏਕੈ ਨਾ ਰਾਖ ਫਿਰ ਕਹੋ ਬਹਿਣ ਨਹੀਂ ਬੈਣ ਭਾਖ ਇੱਕ ਬਾਰ ਮਾਰ ਮਾਰਿਓ ਨਾ ਸਤਰ ਇੱਕ ਬਾਰ ਡਾਰ ਡਾਰਿਓ ਨਾ ਅਤਰ ਸੇਵਕ ਥਾਪ ਨਹੀਂ ਦੂਰ ਕੀਨ ਲਖ ਭਈ ਭੂਲ ਮੁਖ ਬਿਆਸ ਦੀਨ ਜੇ ਗਈ ਵਾਹੇ ਕਿੰਨੋ ਨਿਵਾਹਾ ਤ੍ਰਿਆ ਏਕ ਬਿਹਾ ਨਹੀਂ ਕੀਨ ਬਿਆਹ ਰੀ ਜੰਤ ਕੋਟ ਨਹੀਂ ਕਸ਼ਟ ਕੀਨ ਸੀ ਸੀਜੰਤੇ ਕੀ ਨਾਮ ਲੀਨ ਅਨ ਕਪਟ ਰੂਪ ਅਨ ਭਉ ਪ੍ਰਕਾਸ਼ ਖੜਗਣ ਸਪਨ ਨਿਸ ਦਿਨ ਨਿਰਾਸ ਪਰਮੰ ਪਵਿੱਤਰ ਪੂਰਨ ਪੁਰਾਨ ਮਹਿਮਾਇਆ ਭਗ ਸੋਭਾ ਨਿਦਾਨ ਪਾਵਨ ਪ੍ਰਸਿੱਧ ਪਰਮੰ ਪੁਨੀਤ ਆਜਾਨ ਵਾਹੇ ਅਨ ਭੈ ਅਜੀਤ ਕਈ ਕੋਟ ਇੰਦਰ ਦੇ ਪਾਨ ਹਾਰ ਕਈ ਚੰਦ ਸੂਰ ਕ੍ਰਿਸ਼ਨ ਅਵਤਾਰ ਕਈ ਵਿਸ਼ਨ ਰੁਦਰ ਰਾਮ ਰਸੂਲ ਬਿਨ ਭਗਤ ਜੋ ਨਾ ਕੋਈ ਕਬੂਲ ਕਹੀ ਦਤ ਸਤ ਗੋਰਖ ਦੇਵ ਮਨ ਮਨ ਮਛਿੰਦਰ ਨਹੀਂ ਲਖਤ ਭੇਵ ਬਹੁ ਪਾਤ ਮੰਤਰ ਮਤ ਕਹਿ ਪ੍ਰਕਾਸ਼ ਬਿਨ ਏਕ ਆਸ ਸਭ ਹੀ ਨਿਰਾਸ ਜੇ ਨੇਤ ਨੇਤ ਪਾਗਥ ਨਿਗਮ ਕਰਤਾਰ ਸਰਬ ਕਾਰਨ ਅਗੰਮ ਜੇ ਲਖਤ ਕੋਏ ਨਹੀਂ ਕੌਣ ਜਾਤ ਜੇ ਨਾਏ ਪਿਤਾ ਪ੍ਰਿਤ ਤਾਤ ਮਾਤ ਜਾਨੀ ਨਾ ਜਾਤ ਜੇ ਰੰਗ ਰੂਪ ਸਾਹਾਨ ਸਾਹਿਬ ਪੂਪਾਨ ਭੂਪ ਜੇ ਬਰਨ ਜਾਤ ਨੇ ਕੀਤਾ ਅਨੰਤ ਆਦੂ ਅਪਾਰ ਨਿਰਭਿਖ ਬਿਅੰਤ ਬਰਣੀ ਨਾ ਜਾਹੇ ਜੇ ਰੰਗ ਰੇਖ ਅਤ ਪੁੱਤ ਅਨੰਤ ਅਤਿ ਵਾਲਿਆ ਭੇਖ ਅਨਖੰਡ ਚਿਤ ਅਵਕਾਰ ਰੂਪ ਦੇਵਾਨ ਦੇਵ ਮਹਿਮਾ ਅਨੂਪ ਉਸਤਤੀ ਨਿੰਦ ਜੇ ਇੱਕ ਸਮਾਨ ਆਭਾ ਖੰਡ ਮਹਿਮਾ ਮਹਾਨ ਅਵਿਕਾਰ ਚੇਤਿ ਅਨਭਵ ਪ੍ਰਕਾਸ਼ ਘਟ ਘਟ ਵਿਆਪ ਨਿਸ ਦਿਨ ਉਦਾਸ ਇਹ ਭਾਂ ਦਤ ਉਸਤਤਿ ਵਿਚਾਰ ਡੰਡਵਤ ਕੀਨ ਅਤਰੇ ਜੋ ਉਦਾਰ ਅਰ ਭਾਂਤ ਭਾਂਤ ਉਟ ਪਰਤ ਚਰਨ ਜਾਨੀ ਨਾ ਜਾਏ ਜਿਹ ਜਾਤ ਵਰਨਮ ਜੋ ਕਰੈ ਕ੍ਰਿਤ ਕਈ ਜੁਗ ਉਚਾਰ ਨਹੀਂ ਤਦਵਤਾਸ ਲੈ ਜਾਤ ਪਾਰ ਮਮ ਅਲਪ ਬੁੱਧ ਤਵ ਗੁਣ ਅਨੰਤ ਬਰਨੀ ਨਾ ਜਾਤ ਤੁਮਰੀ ਬੇਅੰਤ ਤਵ ਗੁਣ ਅਤ ਊਚ ਅੰਬਰ ਸਮਾਨ ਮਮ ਅਲਪ ਬੁੱਧ ਬਾਲ ਗਿਆ ਅਜਾਨ ਕਿਮ ਸਕਉ ਵਰਨ ਤੁਮਰੇ ਪ੍ਰਭਾਵ ਤਉ ਸਰਨ ਤਾਇ ਸਭ ਉਪਾਵ ਜੇ ਲਖਤ ਚਤਰ ਨੈ ਭੇਦ ਬੇਦ ਆਭਾ ਅਨੰਤ ਮਹਿਮਾ ਛੇਦ ਗੁਣ ਗਣਤ ਚਤਰ ਮੁਖ ਹਾਰ ਤਬ ਨੇਤ ਨੇਤ ਕਿਨੋ ਉਚਾਰ ਥਕ ਗਿਰਿਓ ਬਿੰਧ ਸਿਰ ਲਿਖਤ ਕਿਤ ਚੱਕ ਰਹੇ ਬਾਲ ਖਿੱਲਾ ਚਿਤ ਗੁਣ ਗਣਤ ਚਤਰ ਮੁਖ ਹਾਰ ਮਾਨ ਅਠ ਤਜ ਬੇਅੰਤ ਕਿਨੋ ਬਖਾਨ ਤਹਾ ਜਬਤ ਰੁਦਰ ਜੋ ਕੋਟ ਬੀਤ ਬਹਿ ਗਈ ਗੰਗ ਸਿਰ ਮੁਰਿ ਨਾਚੀਤ ਕਈ ਕਰਪ ਬੀਤ ਜਹ ਤਰਤ ਧਿਆਨ ਨਹੀਂ ਤਦਵ ਧਿਆਨ ਆਏ ਸੁਜਾਨ ਜਬ ਕੀਨ ਨਾਲ ਬ੍ਰਹਮਾ ਪ੍ਰਵੇਸ਼ ਮਨ ਮਨ ਮਹਾਨ ਦਿਜ ਬਰ ਦਿਦੇਸ਼ ਨਹੀਂ ਕਮਲ ਨਾਲ ਕੋ ਲਖਾ ਪਾਰ ਕਹੋ ਤਾਸ ਕੈਸ ਪਾਵੈ ਵਿਚਾਰ ਬਰਨੀ ਨਾ ਜਾਜੇ ਛਲ ਸੁਰੰਗ ਆਭਾ ਪਾਰ ਮੈਂ ਮਾਇਆ ਭੰਗ ਜੇ ਏਕ ਰੂ ਕਿੰਨੇ ਅਨੇਕ ਪਗ ਛੋਰ ਆਣ ਤੇ ਧਰੋ ਟੇਕ ਰੁਆਲ ਛੰਦ ਭਾਂਤ ਭਾਂਤ ਬਿਆੰਤ ਦੇਸ ਭਵੰਤ ਕਿਰਤੋ ਚਾਰ ਭਾਂਤ ਭਾਂਤ ਪਗੋ ਲਗਾ ਤਜ ਗਰਭ ਅਤਰੀ ਕੁਮਾਰ ਕੋਟ ਬਰਖ ਕਰੀ ਜਬੈ ਹਰਿ ਸੇਵ ਵਾਚ ਤਲਾਏ ਅਕਸਮਾਤ ਪਈ ਤਵੈ ਤੇ ਬਿਓਮ ਬਾਣੀ ਬਨਾਏ ਅਥ ਬਿਓਮ ਬਾਣੀ ਬਾਜ ਦਤ ਪ੍ਰਤ ਦਤ ਸਤ ਕਹੋ ਤੁਝੈ ਗੁਰਹੀਣ ਮੁਕਤ ਨਾ ਹੋਏ ਰਾਵ ਰੰਗ ਪ੍ਰਜਾ ਵਜਾ ਇਮ ਭਾਖੀ ਸਭ ਕੋਏ ਕੋਟ ਕਸ਼ਟਨ ਕਿਉ ਕਰੋ ਨਹੀਂ ਐਸ ਦੇ ਉਧਾਰ ਜਾਇ ਕੈ ਗੁਰ ਕੀ ਦੀਐ ਸੁਣ ਸਤ ਅਤਰ ਕੁਮਾਰ ਦਤ ਬਾਚ ਐਸ ਬਾਗ ਭੈ ਜਵੈ ਤਬ ਦਤ ਸਤ ਸਰੂਪ ਸਿੰਧ ਸੀਲ ਸੋ ਬ੍ਰਿਤ ਕੋ ਨਦ ਗਿਆਨ ਕੋ ਕੂਪ ਪਾਉਣ ਲਾਗ ਡੰਡਾ ਕੈ ਭਾਂਤ ਨੂੰ ਚਾਰ ਕੌਣ ਸੋ ਗੁਰ ਕੀ ਦੀਐ ਕਹਿ ਮੋਹਿ ਤਤ ਵਿਚਾਰ ਬਿਉ ਬਾਣੀ ਬਾਚ ਜੋਨ ਚਿਤ ਬਿਖੈਰੁ ਰੁਚੈ ਸੋਈ ਕੀਜੈ ਗੁਰਦੇਵ ਤਿਆਗ ਕੈ ਕਰ ਕਵਟ ਕੋ ਚਿਤ ਲਾਇ ਕੀਜੈ ਸੇਵ ਰੀਜ ਹੈ ਗੁਰਦੇਵ ਕਉ ਤੁਮ ਪਾਇ ਹੋ ਵਰਦਾਨ ਯਉ ਨਾ ਹੋਏ ਉਧਾਰ ਪੈ ਸੁਨ ਹੋ ਦਤ ਸੁਜਾਨ ਪ੍ਰਥਮ ਮੰਤਰ ਦਇਓ ਜਿਨੈ ਸੋਈ ਜਾਣ ਕੈ ਗੁਰਦੇਵ ਜੋ ਕਾਰਨ ਕੋ ਚਲਾ ਜੀ ਜਾਣ ਕੈ ਅਨਭੇਵ ਤਾਤ ਮਾਤ ਰਹਿ ਮਨੈ ਕਰ ਮਾਨ ਬੈਣ ਨਾ ਏਕ ਕੋਰ ਕਾਨਨ ਕਉ ਚਲਾ ਧਰ ਜੋਗ ਨਿਆਸ ਅਨੇਕ ਕੋਰ ਕਾਨਨ ਮੈਂ ਕਰੀ ਤਪਸਾ ਅਨੇਕ ਪ੍ਰਕਾਰ ਭਾਂਤ ਪਾਤਨ ਕੇ ਕਰੇ ਇਕ ਚਿਤ ਮੰਤਰ ਉਚਾਰ ਕਸ਼ਟ ਕਹਿ ਜਬ ਹੀ ਕੀਆ ਤਬ ਕੋਰ ਬਰਖ ਪਰਮਾਨ ਬੁੱਧਿ ਕੋ ਵਰ ਦੇਤ ਪੇ ਤਬ ਆਨ ਬੁੱਧਿ ਨਿਧਾਨ ਬੁੱਧਿ ਕੋ ਵਰ ਜਉ ਦਿਓ ਤਿਨ ਆਨ ਬੁੱਧਿ ਅਨੰਤ ਪਰਮ ਪੁਰਖ ਪਵਿੱਤਰ ਕਹਿ ਗਏ ਦਤ ਦੇਵ ਮਹੰਤ ਅਕਸਮਾਤ ਪਰ ਬੜੀ ਤਬੈ ਬੋਧੇ ਜਤਰ ਤਤਰ ਦਿਸਾਨ ਧਰਮ ਪ੍ਰਚਰ ਕੀਆ ਜਹੀ ਤਾ ਪਰਮ ਪਾਪ ਕਿਸਾਨ ਪ੍ਰਥਮ ਅਕਾਲ ਗੁਰੂ ਕੀਆ ਜੇ ਕੋ ਕਵਹਿ ਨਹੀਂ ਨਾਸ ਜਤਰ ਤਤਰ ਦਿਸਾ ਵਿਸਾ ਜੇ ਠੌਰ ਸਰਬ ਨਿਵਾਸ ਜੇ ਜੇਰ ਸੇਤ ਪੁਜ ਕੀਨ ਜਾਸ ਪਸਾਰ ਤਾਹੇ ਜਾਨ ਗੁਰੂ ਕੀਓ ਮਨ ਸਤ ਦਤ ਸੁਧਾਰ ਇਤ ਅਕਾਲ ਗੁਰੂ ਪ੍ਰਥਮ ਸਮਾਪਤਮ ਆਲ ਛੰਦ ਪਰਮ ਰੂਪ ਪਵਿੱਤਰ ਮੂਨ ਜਨ ਜੋਗ ਕਰਮ ਨਿਧਾਨ ਦੂਸਰੇ ਗੁਰ ਕੋ ਕਰਾ ਮਨੀ ਮਨੈ ਮਾਨ ਨਾ ਤਉ ਹੀ ਪਛਾਨ ਜੋ ਮਨ ਮਾਨੀ ਜੇ ਕਾਲ ਸਿਧ ਤਉ ਮਨ ਕਾਮਨਾ ਸੁਧ ਹੋਤ ਹੈ ਸੁਨਿ ਲਾਲ ਇਦ ਦੁਤੀਏ ਗੁਰੂ ਵਰਨਨੰ ਧਿਆਇ ਸਮਾਪਤੰ